ਦਰਸ਼ਨ ਭੇਖ ਕਰੋ ਜਵਿੰਦਰਾ ਮੁੰਦਰਾ ਝੋਲੀ ਖਿੰਦਾ ਦਰਸ਼ਨ ਭੇਖ ਕਰੋ ਜੋਗਿੰਦਰਾ ਕਰੋ ਜੋਗਿੰਦਰਾ हे ਜੋਗੀ ਰਾਜ हे ਯੋਗੀਆਂ ਦੇ ਸ਼ਰੋਮਣੀ ਯੋਗੀ ਗ੍ਰੰਥ ਨੂੰ ਕਹਿ ਰਿਹਾ हे ਯੋਗੀ ਰਾਜ ਤੂੰ ਦਰਸ਼ਨ ਭੇਖ ਹੋਣ ਵਾਲਾ ਸਾਡੇ ਵਾਲਾ ਹੀ ਦਰਸ਼ਨ ਭੇਖ ਹੁੰਦਾ ਦਰਸ਼ਨੀ ਭੇਖ ਵਾਲੇ ਸੰਤ ਨੇ ਜਿਹੜੇ ਜਟਾ ਜੂਟ ਰਹਿੰਦੇ ਸੀ ਸਰੂਪ ਵਿਗਾੜਦੇ ਦੀ ਸਿਰਫ ਸਰੂਪ ਇੰਨਾ ਬਗਾੜਦੇ ਨੇ ਬੁੱਧਰਾ ਬੋਲਦੇ ਨੇ ਕਦੋਂ ਬਾਕੀ ਦਾੜੇ ਕੇਸ ਸਭ ਉਹ ਵੀ ਰੱਖਦੇ ਨੇ ਉਹ ਕੰਮਾਂ ਵੀ ਨਹੀਂ ਕਰਦੇ ਵੀ ਇਹਦੇ ਨਾਲ ਜਿਹੜੇ ਬਾਲ ਝੜਦੇ ਨੇ ਵੀ ਬੁਰੀ ਗੱਲ ਹੈ ਦਰਸ਼ਨ ਪੇ ਕਰੋ ਜੋ ਗਿੱਦਰਾ ਖਿੱਤਾ ਮੁੰਦਰਾ ਝੋਲੀ ਖਿੱਤਾ ਹਾਂ ਬੁੱਧਾ ਝੋਲੀ ਖਿੱਤਾ ਬੁੱਧਰਾ ਪਾ ਲੈ ਝੋਲੀ ਲੈ ਲੈ ਗੋਦੜੀ ਲੈ ਲੈ ਨਾਲ ਇਹ ਹੁਣ ਤੇਰੇ ਚ ਇੰਨੀ ਕਸਰ ਹੈ ਬਾਕੀ ਤੇਰੇ ਚ ਕੋਈ ਕਸਰ ਨਹੀਂ ਤੂੰ ਜੋਗਿੰਦਰਾ ਦਾ ਮਤਲਬ ਹੈ ਤੈਨੂੰ ਜੋਗੀਆਂ ਦਾ ਸੀ ਗੁਰੂ ਬਣ ਲੈਂਦੇ ਆ ਜੋਗਿੰਦਰਾ ਗੋਰਖ ਨਾਲ ਲੱਗਿਆ ਹੋਇਆ ਲਫ਼ਜ਼ ਹੈ ਤੈਨੂੰ ਗੋਰਖ ਤੋਂ ਵੀ ਵੱਡਾ ਮੰਨ ਲੈਂਦੇ ਅਸੀਂ ਗੋਰਖਣਾ ਗੁਰੂ ਲਫ਼ਜ਼ ਲੱਗਿਆ ਹੈ ਹੁਣ ਤੱਕ ਦੇ ਜਿੰਨੇ ਜੋਗੀ ਨੇ ਉਹਨਾਂ ਦਾ ਰਾਜਾ ਮੰਨ ਲੈਂਦੇ ਤੁਸੀਂ ਸਾਰਿਆਂ ਨੂੰ ਚਾਹੇ ਉਹ ਗੋਰਖ ਵੀ ਸੀ ਕਿਉਂਕਿ ਉਹ ਜਿਹੜਾ 24 ਅਵਤਾਰਾਂ ਦੇ ਵਿੱਚ ਇਹ ਵੀ ਇੱਕ ਅਵਤਾਰ ਹੋਇਆ ਹੈ ਵਿਸ਼ਦਨਾਥ ਤਾਂ ਵਿਸ਼ਦਨਾਥ ਨਹੀਂ ਵੀ ਵਿਸ਼ਦਨਾਥ ਤਾਂ ਉਹਨੇ ਪੈਦਾ ਕੀਤਾ ਨੂੰ ਮੱਛੀ ਦੇ ਪੇਟ 'ਚ ਪਾਰਸਨਾਥ ਪਾਰਸਨਾਥ ਅਵਤਾਰ ਹੋਇਆ ਰਾਜਾ ਹੋਇਆ ਜਿਵੇਂ ਪਾਰਸਨਾਥ ਇੱਕ ਰਾਜਾ ਹੋਇਆ ਇੰਦਰ ਰਾਜੇ ਦਾ ਨਾਮ ਤੈਨੂੰ ਅਸੀਂ ਅਵਤਾਰ ਮੰਨ ਲੈਂਦੇ ਉਹਦੇ ਪਰ ਜੋਗਿਆਂ ਕੋਲ ਉਦੋਂ ਦਾ ਸੱਚ ਹੈ ਪਾਰਸਨਾਥ ਵੇਲੇ ਦਾ ਪਾਰਸਨਾਥ ਤੋਂ ਸਾਰੀ ਗੁਰਮਤ ਹੈ ਇੱਥੇ ਹੁੰਦੀ ਉਹਦੀ ਵਿਸਰ ਗਈ ਜੋਗੀ ਪਰ ਬੁੱਧਾ ਝੋਲੀ ਖੇਤਾ ਦੀ ਸ਼ਰਤ ਲਾਉਂਦਾ ਹੈ ਬੁੱਧਰਾ ਝੋਲੀ ਖੇਤਾ ਇਹ ਰੱਖ ਪੇਖ ਰੱਖ ਵੀ ਜਦ ਪੇਖ ਰੱਖ ਬੁੱਧਰਾ ਝੋਲੀ ਖੇਤਾ ਦਾ ਫਿਰ ਰਾਜਾ ਕਿਵੇਂ ਬਣ ਜੂ ਇੱਕ ਪਾਸੇ ਤਾਂ ਤੂੰ ਉਹਨੂੰ ਰਾਜਾ ਇੱਕ ਪਾਸੇ ਬੁੱਧਰਾ ਝੋਲੀ ਕਹਿੰਦਾ ਕਹਿਣਾ ਜੇ ਰਾਜਾ ਬਣਾਉਣਾ ਤਾਂ ਬੁੱਧਾ ਝੋਲੀ ਖੇਤਾਂ ਦੀ ਬਜਾਏ ਕਹ ਕਲਗੀ ਲਾ ਲੈ ਛੇਵੇਂ ਪਾਸੇ ਨੇ ਕਲਗੀ ਤਾਂ ਹੀ ਲਾਈ ਹੈ ਹਾਲੇ ਨਾ ਕਲਗੀ ਰਾਜਾ ਬਣ ਕੇ ਘੋੜਾ ਆ ਗਿਆ ਨਾ ਯੋਗੀ ਰਾਜ ਤਾਂ ਇੱਥੋਂ ਪਦਵੀ ਮਿਲੀ ਯੋਗੀ ਰਾਜ ਪ੍ਰਗਟ ਕਰਦਾ ਜਿਵੇਂ ਪਾਸ਼ਾ ਵੇਲੇ ਯੋਗ ਰਾਜ ਹੋ ਕੇ ਰਾਜ ਤਲਵਾਰ ਰਾਜੇ ਦੇ ਹੁੰਦੀ ਹੈ ਕੋੜਿਆਂ ਦੇ ਹੱਥੇ ਦੇ ਰਾਜੇ ਜਾਂਦੇ ਨੇ ਤਾਂ ਉਸੇ ਨਗਾਰੇ ਬਣੋ ਉਹੀ ਵਜਾਉਂਦੇ ਨੇ ਨਿਸ਼ਾਨ ਉਹੀ ਲੈ ਕੇ ਚੱਲਦੇ ਉਹ ਕਹਿੰਦੇ ਯੋਗੀ ਰਾਜ ਤਾਂ ਸੀ ਹੈਗੇ ਆ ਪਰ ਇਹ ਜੇ ਯੋਗੀ ਰਾਜ ਤਾਂ ਜੈ ਜੈ ਪਾਰਸਨਾਥ ਸੀ ਰਾਜਾ ਉਹੋ ਜਿਹੇ ਬਣਾਗੇ ਤੇ ਤੁਹਾਡੇ ਵਰਗੇ ਬਣਾਗੇ ਤੁਸੀਂ ਤਾਂ ਮੰਗਦੇ ਹੋ ਤੁਸੀਂ ਰਾਜਾ ਨੂੰ ਕੰਨ ਪਾੜ ਕੇ ਜੋਗੀ ਬਣਾਇਆ ਅਸੀਂ ਜੋਗੀਆਂ ਨੂੰ ਰਾਜੇ ਬਣਾਉਣਾ ਜੋਗੀਆਂ ਨੂੰ ਰਾਜੇ ਬਣਾਉਣਾ ਸੀ ਰਾਜਾ ਨੂੰ ਜੋਗੀ ਨਹੀਂ ਸੀ ਬਣਾਉਣਾ ਰੋਵੇਂ ਰਾਜਾ ਕੰਨ ਪਾੜ ਤਾਂ ਹੀ ਰੋਦਾ ਉਲਟਾ ਕਹਿ ਲਾਤਾ ਸੀ ਗਿਰ ਕੇ ਉਲਟਾ ਲੱਗ ਗਿਆ ਕਰ ਕਰ ਮੁੱਕਾ ਭਖਿਆ ਜਾਏ ਭਖਿਆ ਮੁੱਕਣ ਲੱਗ ਅਸੀਂ ਜੋਗੀਆਂ ਨੂੰ ਰਾਜੇ ਬਣਾਉਣਾ ਤੁਸੀਂ ਰਾਜਾ ਨੂੰ ਜੋਗੀ ਬਣਾਇਆ ਬਾਹਰ ਹੈ ਅੰਤਰ ਇੱਕ ਖਰੇਵੋ ਜੋਗੀਆਂ ਨੂੰ ਰਾਜੇ ਬਣਨਾ ਚਾਹੀਦਾ ਸੀ ਬਾਣਾ ਪਾ ਕੇ ਬਾਲਾ ਅੰਤਰ ਇੱਕ ਸਰੇਵੋ ਖੱਟ ਦਰਸ਼ਨ ਇੱਕ ਪੰਥਾ ਬਾਲਾ ਅੰਤਰ ਇੱਕ ਸਰੇਵੋ ਖੱਟ ਦਰਸ਼ਨ ਇੱਕ ਪੰਥਾ 12 ਸਾਡੇ ਫਿਰਕੇ ਨੇ ਉਹਨਾਂ ਦੇ ਸ਼ਰੋਮਣੀ ਫਿਰਕਾ ਜਿਹੜਾ ਹੈਗਾ ਇੱਕ ਇਹ ਹੈ ਜਿਹੜਾ ਮੈਂ ਦੱਸਿਆ ਤੇ ਦਰਸ਼ਨ ਤੇ ਖੜਾ ਸਾਬਤ ਸੂਰਤ ਵਾਲਾ ਹੈ ਦਰਸ਼ਨੀ ਕਹਿੰਦੇ ਨੇ ਇਹਨੂੰ ਸਾਬਤ ਸੂਰਤ ਹੈ ਬੁੱਧਾ ਚੋੜੀ ਖੇਤਾ ਬਾਰਾ ਅੰਤਰ ਇੱਕ ਸਰੇਵੋ ਖੜ ਦਰਸ਼ਨ ਇੱਕ ਪੰਥਾ ਖੜ ਦਰਸ਼ਨਾ ਜੋ ਇੱਕ ਪੰਥਾ ਛੇ ਦਰਸ਼ਨ ਜਿਹੜੇ ਉਹਨਾਂ ਚੋਂ ਇੱਕ ਇਹ ਵੀ ਹੈ ਦਰਸ਼ਨ ਹੈ ਕਿ ਪੰਥ ਇਹ ਵੀ ਹੈ ਖੜ ਦਰਸ਼ਨਾ ਜੋ ਇਹ ਦਰਸ਼ਨ ਯੋਗ ਦਰਸ਼ਨ ਪੰਥਾ ਇਹ ਤੂੰ ਲੈ ਲੈ ਅਸੀਂ ਸਾਰੇ ਤੇਰੇ ਨਾਲ ਇਹਨੇ ਵੀ ਦੀ ਮਨ ਸਮਝਾਈਏ ਪੁਰਖਾ ਅਸੀਂ ਤੇਰੇ ਨਾਲ ਆਇਆ ਦੀ ਕਾਲਾ ਫਲਸਫੀ ਨਾਨਕ ਦੇ ਚੇਲੇ ਬਾਣੂ ਤਿਆਰ ਨੇ ਸ਼ਰਤ ਰੱਖੀ ਹੈ ਇਹ ਬਾਣਾ ਸਾਡੇ ਵਾਲਾ ਲੈ ਉਪਦੇਸ਼ ਤੇਰੇ ਵਾਲਾ ਤੇ ਬਾਣਾ ਸਾਡੇ ਵਾਲਾ ਸੌਦਾ ਕਰ ਲੈ ਸੌਦਾ ਕਰ ਲੈ ਇਹਨਾਂ ਦਾ ਜਿਹੜਾ ਗੋਰਖ ਦਾ ਚੇਲਾ ਉਸ ਵੇਲੇ ਗੱਦੀ ਤੇ ਬੈਠਾ ਲੋਹਾਰੀ ਨਾਨਕ ਨੇ ਸੌਦਾ ਨਾ ਮਨਜ਼ੂਰ ਕਰਤਾ ਬਈ ਇਹ ਗੱਲ ਤੂੰ ਫਿਰ ਤਾਂ ਅੱਧੀ ਗੱਲ ਤੁਹਾਡੀ ਬੰਨੀ ਗਈ ਅੱਧੀ ਮੇਰੀ ਬੰਨੀ ਗਈ ਤੁਹਾਡੀ ਗਲਤ ਗੱਲ ਮੈਂ ਕਿਵੇਂ ਮੰਨ ਯੋਗ ਪਹਿਲਾਂ ਰਾਜ ਪਿੱਛੋਂ ਰਾਜ ਯੋਗ ਬਣ ਗਿਆ ਬੈਗਰ ਲੱਗ ਗਿਆ ਤੁਸੀਂ ਸਭ ਲੱਗੀ ਗੱਲ ਯੋਗ ਪਹਿਲਾਂ ਰਾਜ ਪਿੱਛੋਂ ਯੋਗ ਹੈ ਜਤਰ ਮੰਦੀ ਏਕਤਾ ਰਾਜਾ ਅਵਨਾਸ਼ੀ ਤਾਂ ਬਲੇ ਕਬੇ ਜੂਗਾ ਇਹ ਤਾਂ ਦਰਗਾਹ ਚੋਂ ਇੱਥੇ ਲਿਆਉਣ ਵਾਲਾ ਬੈਗੇਰ ਹੈ ਇਹ ਤਾਂ ਜਿਉਂਦੇ ਨੂੰ ਮਾਰਨ ਵਾਲਾ ਮੈਂ ਮਰਿਆ ਹੋਇਆ ਜਿਉਂਦਾ ਕਰਨ ਜਿਹੜਾ ਹੈ ਨਾ ਜੋਗੀ ਉਹ ਫਕੀਰ ਹੈ ਉਰਦੂ ਦੀ ਭਾਸ਼ਾ ਜਿਹਨੂੰ ਫਕੀਰ ਕਹਿੰਦੇ ਨੇ ਜਿਸ ਕੇ ਹਿਰਦੇ ਦਾ ਤਨ ਹੈ ਜਿਸ ਕੇ ਹਿਰਦੇ ਤਨ ਹੈ ਜਿਹਦੇ ਹਿਰਦੇ ਵਿੱਚ ਗਿਆਨ ਧਾਰਾ ਨਾਮ ਧਾਰਾ ਅਸੋਜੀ ਹੈ ਗੁਰਮਤਿ ਦੀ ਇਸ ਕਾ ਨਾਮ ਫਕੀਰ ਜਿਹੜਾ ਸੰਤੋਖੀ ਹੈ ਉਹ ਫਕੀਰ ਹੈ ਪਰ ਜਿਸ ਕੇ ਹਿਰਦੇ ਤੂੰ ਵਸੇ ਤੇ ਤੇਰਾ ਗੁੜੀ ਕੀ ਗੁੜੀ ਕੀ ਤੂੰ ਗੁੜੀ ਕੀ ਹੀਰਾ ਨੂੰ ਫਕੀਰ ਬਣਾਉਣਾ ਮੈਂ ਫਕੀਰਾਂ ਨੂੰ ਗੁੜੀ ਕੀ ਹੀਰ ਬਣਾਉਣਾ ਇਹ ਮਸਲਾ ਸੀ ਤਾਂ ਨਹੀਂ ਬਣਿਆ ਕਿਉਂਕਿ ਨਾਮ ਪਦਾਰਥ ਮਿਲ ਕੇ ਅਬਨਾਸ਼ੀ ਰਾਜ ਮਿਲਣਾ ਅਬਨਾਸ਼ੀ ਰਾਜ ਸੱਚਖੰਡ ਲੈ ਕੇ ਜਾਂਦਾ ਤੇ ਜੋਗੀ ਦਾ ਸੱਚਖੰਡ ਜਾਂਦਾ ਨਹੀਂ ਹੈ ਜੋਗੀਆਂ ਦੀ ਦੌੜ ਸਿਰਫ ਮੁਕਤੀ ਤੱਕ ਹੈ ਇੱਥੇ ਮੁਕਤ ਬਪਰੀ ਵੀ ਗਿਆਨੀ ਤਿਆਗਣ ਮੁਕਤੀ ਤੋਂ ਗਾਹ ਦੀ ਗੱਲ ਹੈ ਜੋਗੀਆਂ ਨੂੰ ਇਸ ਗੱਲ ਦਾ ਪਤਾ ਨਹੀਂ ਨਾਨਕ ਉਹ ਜਨਮ ਪਦਾਰਥ ਆ ਤਾਂ ਪਿੱਛੇ ਮੁੜਿਆ ਵੇ ਹੁਣ ਪਿੱਛੇ ਕਿਵੇਂ ਮੁੜਿਆ ਪੇੜ ਤੇ ਕਿਵੇਂ ਆ ਜਵੇ ਦਾ ਪੇੜ ਤੋਂ ਖਲਾਫ ਖਲਾਫ ਹੈ ਪੇੜ ਤੋਂ ਤਾਂ ਉੱਤੇ ਉੱਡ ਗਿਆ ਸਰੀਰ ਨਾਲ ਸੰਬੰਧ ਕੋਈ ਨਹੀਂ ਹੁੰਦਾ ਹਰ ਜਨ ਐਸਾ ਚਾਹੀਏ ਜੈਸਾ ਉਹਦਾ ਹਰ ਜੈਸਾ ਉਹ ਭੇਖ ਦੀ ਗੱਲ ਕਰ ਰਿਹਾ ਕਿਵੇਂ ਪੋਸੀਬਲ ਜੋਗੀ ਨੇ ਸਮਝ ਜੋ ਆਈ ਗੱਲ ਜੋ ਵੀ ਸੌਦਾ ਕਰਦੇ ਰਿਹਾ ਸੰਸਾਰੀ ਤੇ ਫਿਰ ਅਸੀਂ ਵੀ ਪ੍ਰਚਾਰ ਕਰਾਂਗੇ ਤੁਸੀਂ ਵੀ ਕਰ ਲਿਓ ਕੰਮ ਨਾਲ ਸਾਡਾ ਭੇਖ ਵੱਜੂਗਾ ਨਹੀਂ ਤਾਂ ਸਾਡਾ ਕੱਖ ਵੀ ਨਹੀਂ ਰਹਿਣਾ ਸੰਗਤ ਸਾਡੇ ਸੌਖੀ ਜੁੜ ਜੂਗੀ ਜੇ ਪਾਰਟੀ ਛੱਡਦੀ ਤਾਂ ਪਾਰਟੀ ਦੇ ਉਧਰ ਰਹਿ ਜਾਣਾ ਮੈਂ ਤਾਂ ਰਹਿ ਜੂ ਸੋੜੇ ਉਹਦੇ ਲੋਕ ਜੁੜਦੇ ਫਿਰ ਤੇ ਪਾਰਟੀ ਬਦਲ ਲਈ ਜੀਵਨ ਦਾ ਨਹੀਂ ਸੋਚਿਆ ਵੀ ਸੱਚ ਆ ਝੂਠ ਦਾ ਮਤਲਬ ਕੀ ਹੈ ਉਹ ਨਹੀਂ ਪੁੱਛਿਆ ਜਦੋਂ ਇਹ ਢੀਸੀ ਨੂੰ ਬੰਦਿਆ ਤਾਂ ਸ੍ਰੀ ਚੰਦ ਨੂੰ ਬਣਾਇਆ ਸੀ ਜੋਗੀ ਫੇਰ ਉਹ ਨਾਮ ਦੀ ਗੈਰ ਹਾਜ਼ਰੀ 'ਚ ਮੂਲ ਚੰਦ ਚੋਣੇ ਨਾਲ ਗੱਲ ਕਰਕੇ ਨਾ ਤਾਂ ਇੱਕ ਮੁੰਡਾ ਦੇ ਦੇ ਅਸੀਂ ਜੋ ਬਣਾ ਲਈਏ ਉਹ ਬਟਾਲੇ ਤੇ ਨਾਲ ਅਚਲ ਸਾਹਿਬ ਹੈ ਅਚਲ ਉੱਥੇ ਨਾਲ ਹੈੱਡਕੁਆਰਟਰ ਸੀ ਉੱਥੇ ਇੱਕ ਸਾਲ ਬਣਾਤਾ ਮੁੰਡਾ ਨਾਨਕ ਤੋਂ ਖਰਾਬ ਹੈ ਦੀ ਪੁਲਚਰ ਜੋੜਾਂ ਵੀ ਕਰਦੇ ਵੀ ਡਰਾਣੇ ਵੀ ਸਾਰੇ ਸਾਰੇ ਹਿੰਦੁਸਤਾਨ ਦੇ ਯੋਗੀਆਂ ਦਾ ਅਸੀਂ ਗੁਰੂ ਬਣਾਂਗੇ ਉਹਨਾਂ ਨੇ ਮੰਨ ਲਿਆ ਨਾਨਕ ਕਾਲੇ ਵਿਚਾਰਧਾਰਾ ਤੋਂ ਫਿਸਲ ਕੇ ਲਾਲਚ ਚ ਆ ਗਏ ਮਾਇਆ ਚ ਆ ਗਏ ਸੰਸਾਰੀ ਜਿਹੜੀ ਸੀ ਨਾ ਪ੍ਰਤਿਸ਼ਠਾ ਸੰਸਾਰੀ ਵੜਿਆਈ ਨੂੰ ਮੰਨ ਲਿਆ ਇਹਦੇ ਨਾਲ ਸਾਡਾ ਰੋਹ ਸਾਡੀ ਦੁਨੀਆ 'ਚ ਫੈਲ ਜੂ ਸਾਡਾ ਖਾਲਸਾ ਦਾ ਰੋਹ ਉੱਚਾ ਹੋ ਜੂਗਾ ਕਿ ਨਾਨਕ ਦਾ ਨਿਵਾਸੀ ਨਾ ਲੋ ਉਹਨਾਂ ਨੂੰ ਨਾਨਕ ਦਾ ਰੋਹ ਨਹੀਂ ਲੱਗਦਾ ਸੀ ਮੈਨੂੰ ਕੌਣ ਪੁੱਛਦਾ ਇਹਨੂੰ ਮਗਰ ਕੌਣ ਹੈ ਅਸੀਂ ਉਹ ਕਰਦੇ ਤੇ ਮਗਰ ਵੀ ਇਹਦੇ ਬੋਰਡ ਨਹੀਂ ਹੈ ਕੋਈ ਇਹਦੀ ਜਮਾਨ ਤੇ ਜਾਂਦੇ ਉਹਨਾਂ ਨੂੰ ਇਹ ਲੱਗਦਾ ਸੀ ਸੰਸਾਰੀ ਆਦਮੀ ਸੀ ਕੀ ਜਾਣ ਨੂੰ ਕੀ ਗੱਲ ਸੀ ਸੰਸਾਰੀ ਬੰਦਿਆਂ ਨੂੰ ਕੀ ਪਤਾ ਹੁੰਦਾ ਬਗਲ ਕੀ ਹਾਂਜੀ ਇਹਨੂੰ ਵੀ ਤਾਂ ਮਨ ਸਮਝਾਈਏ ਪੁਰਖਾ ਬਹੁਤ ਚੋਟ ਨਾ ਖਾਈਏ ਥੋੜਾ ਉਪਦੇਸ਼ ਦੇ ਰਹਿਣ ਵਿੱਚ ਮਨ ਸਮਝਾਈਏ ਪੁਰਖ ਉਹ ਪੁਰਖ ਦਾ ਤਾਂ ਮਨ ਸਮਝਾਇਆ ਹੋਇਆ ਤੇ ਹੋਰ ਗੱਲ ਹੈ ਸੌਮੀ ਕਹਿ ਕੇ ਉਹਨੇ ਸੌਮੀ ਕਿਹਾ ਇਹ ਸੌਮੀ ਨਹੀਂ ਕਹਿ ਰਿਹਾ ਪੁਰਖਾ ਕਹਿ ਰਿਹਾ ਕਿਉਂਕਿ ਗੁਰੂ ਹੈ ਗਤੀ ਦਾ ਇਹ ਬੈਠਾ ਹੈ ਪਾ ਬੈਠਾ ਗਤੀ ਤੇ ਉਹ ਪਾ ਤਾਂ ਥੱਲੇ ਦੀ ਡਿਗਰੀ ਦਾ ਉਹ ਤੁਸੀਂ ਜਿਹੜਾ ਹਾਂ ਪਹਿਲੇ ਨਾਲ ਵੱਡਾ ਸੀ ਉਹ ਇਹਦੇ ਨਾਲ ਛੋਟਾ ਹੈ ਇਹ ਪੁਰਖਾ ਲਾਭ ਵਰਤ ਰਿਹਾ ਉਸ ਵੇਲੇ ਪੁਰਖਾ ਹੀ ਲਫ਼ਜ਼ ਵਰਤਿਆ ਸੀ ਉਹ ਬਾਲਾ ਵਰਤਣਾ ਹੀ ਪੁਰਖਾ ਵਰਤਿਆ ਹਾਂ ਪਹਿਲਾਂ ਬਾਲਾ ਵਰਤਿਆ ਫਿਰ ਸੋਭੀ ਵਰਤਿਆ ਹੁਣ ਪੁਰਖਾ ਵਰਤਿਆ ਬਹੁਤ ਚੋੜ ਨਾ ਖਾਈ ਪੁਰਖ ਉਹਨੂੰ ਕਹਿੰਦੇ ਨੇ ਜਿਹੜਾ ਹਿਰਦੇ ਚ ਨਿਵਾਸ ਕਰਦਾ ਹੋਵੇ ਧਰਮ ਦੁਆਰ ਤੇ ਨਵਾਸ ਰੱਖਦਾ ਹੋਵੇ ਬਸ ਇਹ ਕਮ ਸੰਸਾਰ ਦੇ ਮਾਇਆ ਮੋਹ ਤੋਂ ਪਰੇ ਹੋਵੇ ਉੱਪਰ ਉੱਠ ਜਵੇ ਉਹਨੂੰ ਪੁਰਖ ਕਹਿੰਦੇ ਸੰਸਾਰ ਤੋਂ ਉਪਰਾਮ ਹੋਵੇ ਜੀ ਤਾਂ ਪੁਰਖ ਕਹਿੰਦੇ ਸੀ ਪੂਰੀ ਪੂਰੀ ਬਸੰਤਾ ਸਾ ਪੁਰਖਾ ਇਹਨੇ ਵਿੱਚ ਮਨ ਆਈਏ ਪੁਰਖਾ ਕੌਣ ਜੋੜਨਾ ਖਾਈਏ ਕੌਣ ਜੋੜਨਾ ਖਾਈਏ ਉਹਦਾ ਇਹਦਾ ਮਤਲਬ ਹੈ ਨਾਨਕ ਵਾਲੀ ਗੱਲ ਨੂੰ ਨਰਨ ਅੰਦਾਜ਼ ਕਰ ਰਿਹਾ ਆਪਣੀ ਗੱਲ ਕਰ ਰਿਹਾ ਗੁਰੂ ਜੋ ਹੈ ਹਾਂ ਨਾਨਕ ਨਾਨਕ ਬੋਲੇ ਗੁਰਮੁਖੀ ਬੁਝੈ ਜੋਗ ਜੁਗਤ ਇਵ ਬਈਏ ਨਾਨਕ ਕਹਿੰਦਾ ਗੁਰਮੁਖਾਂ ਨੂੰ ਸਭ ਪਤਾ ਹੁੰਦਾ ਤੁਹਾਨੂੰ ਭਲੇਖਾ ਹੈ ਜੋਗ ਜੁਗਤ ਜਿਵੇਂ ਪ੍ਰਾਪਤ ਹੁੰਦੀ ਹੈ ਗੁਰਮੁਖਾਂ ਨੂੰ ਤਾਂ ਇਹਦਾ ਸਾਰਾ ਗਿਆਨ ਹੈ ਉਹ ਤੂੰ ਮੈਨੂੰ ਕੀ ਦੱਸਦਾ ਗੁਰਮੁਖਾਂ ਨੇ ਜੋਗ ਜੁਗਤ ਪ੍ਰਾਪਤ ਕੀਤੀ ਜੋਗ ਦੀ ਜੁਗਤੀ ਤੇ ਜਾਣੀ ਹੈ ਬੁੱਝੀ ਹੋਈ ਹੈ ਸਾਰੀ ਗੱਲ ਜਿਹੜੀ ਜੁਗਤ ਕਾਮਯਾਬੇ ਦੀ ਹੋਈ ਤੁਹਾਡੀ ਤੂੰ ਮੈਨੂੰ ਉਹ ਦੱਸ ਰਿਹਾ ਗੁਰਮੁਖ ਦੇ ਜੋ ਯੁਗਤੀ ਬੁਝ ਲਈ ਕੀ ਹੈ ਆਹ ਗੁਰਮੁਖ ਜੋਗੀ ਹੈ ਗੁਰਮੁਖ ਦਾ ਜੋਗੀ ਹੁੰਦਾ ਹੀ ਹੈ ਪੈਰਾਗੀ ਜਿਹੜਾ ਹੁੰਦਾ ਜੋਗੀ ਹੁੰਦਾ ਮੈਂ ਬੈਰਾਗੀ ਜੋਗੀ ਬੈਰਾਗੀ ਜਿਹੜਾ ਹੁੰਦਾ ਜੋਗੀ ਹੁੰਦਾ ਜਾ ਮਨ ਕੁਝ ਮਨ ਦੇ ਵਿੱਚ ਭੁੱਖੇ ਕੋਈ ਨਹੀਂ ਰਹੀ ਉਹ ਜੋਗੀ ਹੋਇਆ ਬੈਰਾਗੀ ਆ ਜੋਗੀ ਅੱਡ ਅੱਡ ਨਹੀਂ ਹੁੰਦੇ ਸੰਸਾਰ 'ਚ ਬੈਰਾਗੀ ਜੋਗੀ ਦੋ ਧੜੇ ਅੱਡ ਅੱਡ ਬਣੇ ਹੁੰਦੇ ਬੈਰਾਗੀ ਹੋਰ ਜੋਗੀ ਹੋਰ ਬੈਰਾਗੀ ਜੋਗੀਆਂ ਨੂੰ ਕੁਝ ਹੋਰ ਤਰ੍ਹਾਂ ਦੇ ਬੈਰਾਗੀ ਗਿਆਨੀ ਨੇ ਜੋਗੀ ਗਿਆਨੀ ਨਹੀਂ ਹੈ ਅਗਿਆਨੀ ਨੇ ਜੋਗੀ ਨਾਲ ਨਾਨਕ ਬੋਲਿਆ ਗੁਰਮੁਖੀ ਪੁੱਜਿਆ ਜੋਗ ਜੁਗਤ ਇਹ ਪਾਈਏ ਗੁਰਮੁਖ ਕਹਿੰਦੇ ਬੁੱਝ ਲੈਂਦੇ ਹੁੰਦੇ ਨੇ ਜੋਗ ਜੁਗਤ ਜਿਵੇਂ ਪੈਂਦੇ ਇਹ ਵਪਾਈ ਆ ਜਿਹੜੀ ਦੱਸੀ ਹੈ ਮੈਂ ਗੁਰਮੁਖਾਂ ਨੇ ਬੁੱਝੀ ਹੋਈ ਦੱਸੀ ਹੈ ਜਿਹੜੀ ਜੋਗ ਜੁਗਤ ਮੈਂ ਦੱਸੀ ਹੈ ਗੁਰਮੁਖਾਂ ਨੇ ਬੁੱਝੀ ਹੋਈ ਹੈ ਉਹ ਸਾਰਿਆਂ ਨੇ ਜਿਹੜੀ ਦੱਸੀ ਹੋਈ ਹੈ ਤੈਨੂੰ ਇਹ ਗੁਰਮੁਖਾਂ ਨੇ ਬੁੱਝੀ ਹੋਈ ਹੈ ਗੁਰਮੁਖ ਕਹਿਣ ਦਾ ਮਤਲਬ ਹੈ ਕਬੀਰ ਵਾਲੇ ਇਸ਼ਾਰਾ ਹੈ ਕਬੀਰ ਆਪਣੇ ਆਪ ਨੂੰ ਗੁਰਮੁਖ ਬੰਦਾ ਇਹ ਗੁਰਮੁਖਾਂ ਨੂੰ ਕਬੀਰ ਦਾ ਬਾਣੀ ਚ ਵਰਤਿਆ ਹੋਇਆ ਹੈ ਕਹਿੰਦਾ ਗੁਰਮੁਖਾਂ ਦੀ ਬੁੱਝੀ ਹੋਈ ਜੋਗ ਜੁਗਤਾ ਜਿਹੜੀ ਮੈਂ ਦੱਸ ਰਿਹਾ ਹਾਂ ਇਹ ਇਹ ਭਗਤਾਂ ਦੀ ਜੋਗ ਜੁਗਤਾ ਹੈ ਜਿਹੜੀ ਮੈਂ ਦੱਸ ਰਿਹਾ ਤੁਹਾਨੂੰ ਭਗਤਾਂ ਦੀ ਬਾਣੀ ਨੂੰ ਉਹ ਵੀ ਬੰਦੇ ਸੀ ਭਗਤਾਂ ਦੀ ਬਾਣੀ ਤੇ ਹੀ ਪ੍ਰਭਾਵਿਤ ਹੋ ਕੇ ਉਹ ਹੈ ਸਾਚ ਸ਼ਬਦ ਬਿਨ ਕੋਈ ਰਾਉ ਦੀ ਭਗਤੀ ਹੈ ਜਿਹੜੀ ਇਹ ਉਹ ਭਗਤਾਂ ਦੀ ਜਿਹੜੀ ਬੁੱਝੀ ਜੋਗ ਜੁਗਤਾ ਗੁਰਮੁਖਾਂ ਦੀ ਉਹ ਮੇਰੇ ਵਾਲੀ ਹੈ ਤੁਹਾਡੇ ਵਾਲੀ ਦੀ ਹੈ ਉੱਥੇ ਵੀ ਕਬੀਰ ਦੇ ਬਹੁਤ ਸਾਰੇ ਮਤਭੇਦ ਨੇ ਜੋਗੀਆਂ ਨਾਲ ਗੱਲਾਂ ਹੋਈ ਹੈ ਇੱਥੇ ਖੜੇ ਨੇ ਹਾਲੇ ਆਪਣੀ ਗੱਲ ਤੇ ਖੜੇ ਨੇ ਕਹਿ ਕੇ ਦੇਖਿਆ ਦੇਖਾ ਪਰ ਸਾਡੇ ਵਾਲੀ ਗੱਲ ਨੂੰ ਕੀ ਕਹਿੰਦੇ ਚਾਰਾ ਲਾ ਕੇ ਦੇਖਿਆ ਮੱਛੀ ਨੂੰ ਛੱਡਿਆ ਵੀ ਸ਼ਾਇਦ ਕੋਈ ਮੂੰਹ ਮਾਰ ਲਵੇ ਕਿਉਂਕਿ ਉਮਰ ਜਿਆਦਾ ਬੜੇ ਲਾਲਚ ਵੀ ਦਿੱਤਾ ਕਿ ਬਹੁਤ ਬੜਾ ਸਾਡੀ ਪ੍ਰਾਪਰਟੀ ਕਿਉਂਕਿ ਮੰਨ ਮੰਨਾਂਗੇ ਗੁਰੂ ਮੰਨਾਂਗੇ ਤੈਨੂੰ ਕਿਤੇ ਸਾਡੇ ਡੇਰੇ ਦੇ ਕਿਤੇ ਰਾਜੇ ਸਾਡੇ ਚੇਲੇ ਦੇ ਤੈਨੂੰ ਜੇ ਵੱਡਾ ਬਣੋਗੇ ਤੇਰੀ ਇੱਜ਼ਤ ਹੋਊ ਜਾਇ ਜਾਇਕਾਰ ਹੋਊ ਉਹ ਚਾਰਾ ਸੜ ਕੇ ਦੇਖਿਆ ਜੇ ਬੱਚੀ ਬਾਜਵੇ ਲਾਲਚ ਦੇ ਕੇ ਦੇਖਿਆ ਪਰ ਕਰਨ ਦਾ ਨਿਰਧਾਰ ਕਰਤਾ ਨੂੰ ਬੁਝਿਆ ਗੁਰੂ ਮੂਜਾ ਜਾ ਜੋ ਨਾਨਕ ਕੋ ਬਣਾ ਸੀ ਰਾਜ ਨਾਨਕੇ ਨੂੰ ਕੀ ਸਮਝਦਾ